ਨਾਉ ਇਕ ਗੁੰਚਾ ਮੋਤੀ ਦਾ ਸਦਾ ਮਾਣੇ ਪਾਕ ਬਹਾਰ ਮੈਂ ਲੋਲੀ ਲੈਂਦੀਆਂ ਹੈ ਨਾਉ ਇਕ ਗੁੰਚਾ ਮੋਤੀ ਦਾ ਸਦਾ ਮਾਣੇ ਪਾਕ ਬਹਾਰ ਮੈਂ ਲੋਲੀ ਲੈਂਦੀਆਂ ਮਾਫੂਜ਼ ਸਮੂਮ ਦਿਲੋ ਤੂੰ ਰੇ ਜ਼ਰਾ ਬਾਲਕਿਆਂ ਇੱਕ ਵਾਰ ਮਲੋਲੀ ਦੇਂਦੀ ਰੰਗ ਮੋਤੀ ਵਾਂਗ ਹਜ਼ਾਰ ਤਰਾ ਕਿਉਂ ਜਿਸਮ ਥਿਆ ਹੈ ਸਰਦ ਤਰਾ ਅਡ ਬੋਵੇ ਸ਼ਾਖ ਜਵਾਨੀ ਦੇ ਫੁੱਟ ਪੋਵੇ ਸ਼ਾਖ ਜਵਾਨੀ ਦੇ ਤਿਵੇਂ ਲੱਖ ਉਜੜੇ ਦਾ ਪਿਆਰ ਮਲੋਲੀ ਰਹਿੰਦੀਆਂ ਐ ਨਾਜ਼ਕ ਗੁੰਝਾ ਮੋਤੀਏ ਦਾ ਸਦਾ ਬਾਣੇ ਪਾਕ ਬਹਾਰ ਮਲੋਲੀ ਰਹਿੰਦੀਆਂ